ਅੰਤਰ ਸ਼ਬਦ ਨਿਰੰਤਰ ਮੁਦਰਾ ਹਉਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੁਸਮਝ ਪਰੀ ਮੁਦਰਾ ਅੰਤਰ ਹੈਗੇ ਜੋਗੀਆਂ ਦੀ ਵੱਡੀ ਗੱਲ ਮੁਦਰਾ ਹੈ ਭਗਤੀ ਮੁਦਰਾ ਦੀ ਉਹ ਭਗਤੀ ਹੈ ਉਹਦੀ ਕਿਸਮ ਸਮਾਧੀ ਦੀ ਮੁਦਰਾ ਹੁੰਦੀ ਹੈ ਮੁਦਰਾ ਬਿਰਤੀ ਜਿਹੜੀ ਬਿਰਤੀ ਅਸੀਂ ਕਹਿੰਦੇ ਹਾਂ ਵਰਤੀ ਟਿਕੀ ਹੋਈ ਸੁਰਤੀ ਵਰਤੀ ਐਕਟਿਵ ਬਣੇ ਐਕਟਰ ਵੀ ਮੁਦਰਾ ਹੀ ਕਰਦੇ ਨੇ ਖੁਸ਼ੀ ਦੀ ਮੁਦਰਾ ਚਿਹਰੇ ਤੋਂ ਪਤਾ ਲੱਗਦਾ ਖੁਸ਼ੀ ਚ ਹੈ ਗਮੀ ਚ ਹੈ ਗੁੱਸੇ ਚ ਹੈ ਉਹ ਮੁਦਰਾ ਕਹਿੰਦੇ ਉਹ ਜਿਹੜੀ ਮੁਦਰਾ ਬਣਾਉਂਦੇ ਨੇ ਕੰਨਾਂ 'ਚ ਪਾਉਂਦੀਆਂ ਉਹਦੇ ਨੇ ਉਹ ਮੁਦਰਾ ਨੇ ਅਸਲ ਚ ਮੁਦਰਾ ਹੈ ਲਫ਼ਜ਼ ਮੁਦਰਾ ਦੋਈ ਨੇ ਜਾਂ ਖੁਸ਼ੀ ਦੀ ਅਗਵੀ ਦੀ ਜਾਂ ਪੁੰਨ ਦੀ ਆ ਪਾਪ ਦੀ ਸੰਸਾਰ ਦੀ ਦੋਈ ਮੁਦਰਾ ਮੁਦਰਾ ਕਿਵੇਂ ਟਿਕੇ ਟਿਕਿਆ ਹੋਇਆ ਮਨ ਦੀ ਟਿਕੀ ਮੁਦਰਾ ਹੁੰਦੀ ਜਦ ਮਨ ਟਿਕਿਆ ਹੋਇਆ ਹੁੰਦਾ ਤਾਂ ਨਿਊਟਰਲ ਗੇਅਰ ਦੇ ਵਿੱਚ ਹੁੰਦਾ ਪਤਾ ਲੱਗਦਾ ਵੀ ਟਿਕੀ ਹੋਈ ਹੈ ਗਲਤੀ ਆ ਜਿਹੜੀਆਂ ਅਸੀਂ ਦੇਖਦੇ ਹਾਂ ਫੋਟੋਆਂ ਬਣਾਉਂਦੇ ਨੇ ਮੂਰਤੀਆਂ ਬਣਾਉਂਦੇ ਨੇ ਉਹ ਟਿਕੀ ਹੋਈ ਕੁਦਰਾ ਹੁੰਦੀ ਉਹਦੇ ਵਿੱਚ ਚੰਚਲ ਮੁਦਰਾ ਦਾ ਅੱਖਾਂ ਤੋਂ ਪਤਾ ਲੱਗਦਾ ਚੰਚਲ ਮੁਦਰਾ ਦੇ ਵਿੱਚ ਸ਼ਰਾਰਤੀ ਅੱਖ ਦਾ ਵੀ ਪਤਾ ਲੱਗਦਾ ਇਹਦੀ ਅੱਖ ਦੇ ਵੀ ਸ਼ਰਾਰਤ ਹੈ ਅੱਖਾਂ ਤੋਂ ਪਤਾ ਲੱਗਦਾ ਮੁਦਰਾ ਚਿਹਰੇ ਤੋਂ ਪਤਾ ਭੈ ਦੀ ਮੁਦਰਾ ਭੈ ਦੇ ਵਿੱਚ ਡਰਿਆ ਹੋਇਆ ਆਦਮੀ ਹੋਵੇ ਕ੍ਰੋਧ ਦੇ ਵਿੱਚ ਹੋਵੇ ਜੇ ਅੰਦਰ ਸ਼ਬਦ ਹੈ ਨਾ ਅੰਦਰੋਂ ਸ਼ਬਦ ਪ੍ਰਗਟ ਹੋ ਜਾਏ ਤਾਂ ਲਗਾਤਾਰ ਮੁਦਰਾ ਕਰਨੀ ਹੋਣੀ ਸ਼ਬਦ ਵਿਚਾਰਨ ਵਾਲੇ ਦੀ ਵੀ ਮੁਦਰਾ ਇੱਥੇ ਨਹੀਂ ਰਹਿੰਦੀ ਸੀ ਗੁਰਬਾਣੀ ਵਿਚਾਰ ਨਾਲ ਇੱਕ ਮੁਦਰਾ ਨਹੀਂ ਜਾਂਦੀ ਜਦੋਂ ਨਹੀਂ ਸਮਝ ਆਉਂਦੀ ਮੁਦਰਾ ਉਖੜ ਜਾਂਦੀ ਅਸੀਂ ਸਮਝ ਰਹੇ ਹਾਂ ਇਹ ਠੀਕ ਹੈ ਚੰਚਲ ਮੁਦਰਾ ਤਾਂ ਨਹੀਂ ਹੁੰਦੀ ਪਰ ਮੁਦਰਾ ਟਿਕੀ ਹੋਈ ਬਣੀ ਹੁੰਦੀ ਸਮਝ ਰਹੇ ਸਮਝੇ ਤੇ ਮੁਦਰਾ ਨੇ ਬਦਲ ਜਿਹੜੀ ਗੱਲ ਦੀ ਸਮਝ ਆਉਣੀ ਹੈ ਉਹਦੇ ਨਾਲ ਮਨ ਦੇ ਵਿੱਚ ਚੇਂਜ ਵੀ ਹੋਣੀ ਉਹ ਚ ਅਨੰਦ ਪੈਦਾ ਹੋਣਾ ਪਰਮਾਨੰਦ ਦੀ ਅਵਸਥਾ ਦੇ ਵਿੱਚ ਮੁਦਰਾ ਇੱਕ ਹੋ ਜਾਂਦੀ ਪਰਮਾਨੰਦ ਦੀ ਅਵਸਥਾ ਜ਼ਿਆਦਾ ਹੈ ਜਦ ਅੰਦਰੋਂ ਗਿਆਨ ਪੈਦਾ ਹੋਏ ਸ਼ਬਦ ਗੁਰੂ ਅੰਦਰੋਂ ਸ਼ਬਦ ਪ੍ਰਗਟ ਹੋ ਜਾ ਤੁਰਕੀ ਬਾਣੀ ਸੁਣਨ ਲੱਗੇ ਉਹਦੇ ਨਾਲ ਜਦੋਂ ਸੁਰਤ ਟਿਕਦੀ ਹੈ ਜੁੜਦੀ ਹੈ ਫਿਰ ਉਹ ਨਿਰੰਤਰ ਮੁਦਰਾ ਹੁੰਦੀ ਹੈ ਲਗਾਤਾਰ ਇੱਕ ਮੁਦਰਾ ਫਿਰ ਫਿਰ ਇੱਕ ਮੁਦਰਾ ਹੁੰਦੀ ਹੈ ਲਗਾਤ ਅੰਦਰ ਅੰਤਰ ਆਖਰ ਤੱਕ ਜੁਗਾ ਜਗੰਤਰਾਂ ਤੱਕ ਮੁਦਰਾ ਟੁੱਟਦੀ ਹੋ ਰਹੀ ਹੋਈ ਕੋ ਰਹਦੀ ਜੋਗੀ ਸਮਾਧੀ ਚ ਮੁਦਰਾ ਹੀ ਬਣਾਉਂਦੇ ਨੇ ਸਮਾਧੀ ਲਾਉਂਦੇ ਨੇ ਸੁਰਤੀ ਉਟਕਾਉਂਦੇ ਸੁਰਤੀ ਟਿਕਦੀ ਹੈ ਕਦੇ ਨਹੀਂ ਟਿਕਦੀ ਇਹਦੀ ਪ੍ਰੈਕਟਿਸ ਕਰਦੇ ਨੇ ਕਿਸੇ ਦੀ ਟਿਕਦੀ ਹੈ ਕੋਈ ਚਿਰ ਵਾਸਤੇ ਕਿਸੇ ਦੀ ਟਿਕਦੀ ਨਹੀਂ ਪਾਠ ਪੜਦੇ ਆ ਸੁਰਤੀ ਟਿਕਾਉਣ ਵਾਸਤੇ ਜੇ ਪਾਠ ਪੜਦੇ ਆ ਸੁਰਤੀ ਨਹੀਂ ਟਿਕਦੀ ਤਾਂ ਇਹ ਵੀ ਨਹੀਂ ਪਤਾ ਕੀ ਪੜਿਆ ਟਿਕੀ ਹੋਈ ਸੁਰਤ ਨਾਲ ਪਾਠ ਪੜੇ ਤਾਂ ਇੰਨਾ ਪਤਾ ਲੱਗਦਾ ਪੜਿਆ ਕੀ ਹੈ ਪੜੇ ਨੂੰ ਵਿਚਾਰਨਾ ਬਾਅਦ ਚ ਹੁੰਦਾ ਪੜਦੇ ਪੜਦੇ ਬਾਣੀ ਸਮਝ ਜਾਵੇ ਕਦੇ ਨਹੀਂ ਹੋ ਸਕਦਾ ਬਹੁਤ ਉੱਚੀ ਉੱਚੀ ਉਤਲੀ ਉਤਲੀ ਗੱਲ ਭਾਵੇਂ ਬਾਣੀ ਮੋਟੀ ਸਮਝ ਆ ਜਾਏ ਇਸ ਕਰਕੇ ਗੁਰਬਾਣੀ ਦੀ ਜਗ੍ਹਾ ਜਗ੍ਹਾ ਵਿਚਾਰ ਵਾਸਤੇ ਕਿਹਾ ਵਿਚਾਰ ਨਾਲ ਕਿਸੇ ਹੱਦ ਤੱਕ ਮੁਦਰਾ ਟਿਕਦੀ ਹੈ ਬੋਲ ਟਿਕਦਾ ਪਰ ਵਿਚਾਰ ਜਦ ਚੱਲਦੀ ਹੈ ਆਪਣੇ ਆਪ ਚ ਅੰਦਰ ਕੁਝ ਚਲਾਏ ਮਾਨਾ ਕੁਝ ਅੰਦਰ ਕੁਝ ਹੋ ਰਿਹਾ ਜਿੰਨਾ ਚਿਰ ਸਾਡੇ ਸਮਝਣ ਵਾਸਤੇ ਕੁਝ ਰਹਿੰਦਾ ਕੰਮ ਰਹਿੰਦਾ ਉਹਨਾਂ ਚਿਰ ਮੁਦਰਾ ਟਿਕੀ ਹੋਈ ਦੀ ਕਹੀ ਜਾਂਦੀ ਪਾਣੀ ਬਰਫ਼ ਬਣ ਕੇ ਹੀ ਟਿਕਦਾ ਹੈ ਜਿੰਨਾ ਜਰ ਪਾਣੀ ਪਾਣੀ ਹੋ ਤੇ ਕੀ ਹੋਇਆ ਵੀ ਨਹੀਂ ਗਿਆ ਹੋਇਆ ਕਿ ਕਿਆ ਹੋਇਆ ਵੀ ਨਹੀਂ ਗਿਆ ਹੋਇਆ ਇਹ ਸਮਝ ਲਓ ਥੱਲੇ ਗਰਮੀ ਪੈਦਾ ਹੁੰਦੀ ਹੈ ਤਾਂ ਸ਼ੁਰੂ ਹੋ ਜੂ ਉੱਤੋਂ ਗਰਮੀ ਪੈਦਾ ਹੁੰਦੀ ਹੈ ਤਾਂ ਸ਼ੁਰੂ ਹੋ ਜੂ ਗਰਮੀ ਸਰਦੀ ਦੇ ਅਸਰ ਨਾਲ ਪਾਣੀ ਟਿਕ ਨਹੀਂ ਸਕਦਾ ਜਦੋਂ ਗਰਮੀ ਸਰਦੀ ਦਾ ਆਸਰੇ ਘਟ ਜਵੇ ਜਦੋਂ ਮਨ ਸੀਰਾ ਦਾਤਾ ਹੋਣ ਤੇ ਹਟ ਜਵੇ ਕਵੀ ਖੁਸ਼ੀ ਦਾ ਜਿਹੜਾ ਅਸਰ ਹੈ ਭੈ ਦਾ ਅਸਰ ਹੈ ਭੈ ਨਾਲ ਠੱਡਾ ਹੋ ਜਾਂਦਾ ਹੈ ਕ੍ਰੋਧ ਨਾਲ ਦਰਬ ਹੋ ਜਾਂਦਾ ਜਦੋਂ ਕ੍ਰੋਧ ਔਰ ਭੈ ਦੋਹਾਂ ਦੇ ਉੱਤੇ ਹੋਵੇ ਔਰ ਭੈ ਦੋਹਾਂ ਦੋਏ ਨਾਸ ਹੋ ਜਾਣ ਉਦੋਂ ਬਰਫ ਬਣਦਾ ਉਦੋਂ ਮੁਦਰਾ ਟਿਕਦੀ ਉਹ ਸ਼ਬਦ ਗੁਰੂ ਦੇ ਪ੍ਰਗਟ ਹੋਏ ਤੋਂ ਪਹਿਲਾਂ ਸੰਭਵ ਨਹੀਂ ਪਹਿਲਾਂ ਨਹੀਂ ਹੋ ਸਕਦਾ ਜੋਗੀ ਨੂੰ ਕਹਿ ਰਹੇ ਨੇ ਨਿਰੰਤਰ ਅੰਤਰ ਸ਼ਬਦ ਨਿਰੰਤਰ ਜਦੋਂ ਅੰਤਰ ਸ਼ਬਦ ਪ੍ਰਗਟ ਹੁੰਦਾ ਤਾਂ ਮੁਦਰਾ ਹਮੇਸ਼ਾ ਵਾਸਤੇ ਹੋ ਜਾਂਦੀ ਇੱਕੋ ਹੀ ਮੁਦਰਾ ਰਹਿੰਦੀ ਹੈ ਮੁਦਰਾ ਬਦਲਦੀ ਨਹੀਂ ਕਿਉਂ ਹੋਮੇ ਮਮਤਾ ਦੂਰ ਕਰੀ ਹੋਮੇ ਉਹ ਬੁੱਧਤਾ ਅਸ਼ਰੀਰ ਬੁੱਧਤਾ ਕੀ ਹੈ ਪਣ ਵਾਇਆ ਬੇੜਾ ਬੁਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੁਝ ਕੋ ਸੋਚਤੇ ਕਿਆ ਲੱਗਾ ਫਿਰ ਫਿਕਰ ਕਾਦਾ ਰਹਿ ਗਿਆ ਉਦਰਾ ਫਿਕਰ ਦੇ ਵਿੱਚ ਭੈ ਦੇ ਵਿੱਚ ਇਹ ਕ੍ਰੋਧ ਦੇ ਵਿੱਚ ਦੁਆਲ ਦੇ ਵਿੱਚ ਡਿਸਟਰਬ ਹੋ ਰਹੀ ਸੀ ਨਾ ਕ੍ਰੋਧ ਨਾ ਭੈ ਜਿਸ ਕੀ ਵਸਤ ਤੇ ਅੱਗੇ ਰੱਖਾ ਪ੍ਰਭ ਕੀ ਆਗਿਆ ਮਾਨਾ ਮਾਥਾ ਉਸ ਦੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਾਡਾ ਨਿਹਾਲ ਇਹ ਸਰੀਰ ਜੋ ਕੁਝ ਉਹਨੇ ਸੰਸਾਰ ਦੇ ਵਿੱਚੋਂ ਕੋ ਸਾਨੂੰ ਦਿੱਤਾ ਹੈ ਇਵਨ ਸਾਨੂੰ ਜਿਹੜੀ ਬੁੱਧ ਵੀ ਉਹਨੇ ਦਿੱਤੀ ਹੈ ਉਸੇ ਦੀ ਡਿਵੈਲਪ ਕੀਤੀ ਹੈ ਬੁੱਧੀ ਹੈ ਉਸੇ ਦੀ ਦਿੱਤੀ ਹੋਈ ਵਸਤੂ ਨੂੰ ਉਹਦੇ ਅੱਗੇ ਅਰਪਣ ਕਰ ਲਈ ਰੱਖਦੀ ਹੈ ਪ੍ਰਭ ਕੀ ਆਗਿਆ ਮੰਨਣਾ ਮੱਥਾ ਹੁਕਮ ਨੂੰ ਸਰਮੱਥੇ ਤੇ ਮੰਨਣ ਲੱਗ ਜੀਏ ਫਿਰ ਨਿਰੰਤਰ ਮੁਦਰਾ ਬਣਦੀ ਹੈ ਅੰਦਰ ਹੁਕਮੇ ਪ੍ਰਗਟ ਹੋਣਾ ਹੋਰ ਕੀ ਹੋਣਾ ਜਿਹੜਾ ਸ਼ਬਦ ਪ੍ਰਗਟ ਹੋਣਾ ਉਹੀ ਤਾਂ ਹੁਕਮ ਹੈ ਪ੍ਰਭ ਕੀ ਆਗਿਆ ਮੰਨਣਾ ਮੱਥਾ ਜੋ ਹੋ ਰਿਹਾ ਮਿੱਠਾ ਲੱਗੇ ਭਾਣਾ ਮਿੱਠਾ ਲੱਗੇ ਉਸ ਤੇ ਕਰੇ ਨਿਹਾਲ ਜਿੱਦੋਂ ਪਹਿਲਾਂ ਸੀ ਨਾ ਪਦਾਰਥ ਤੇਰੇ ਕੋਲ ਉਦੋਂ ਚੌਗਣੇ ਹੋ ਜਾਂਦੇ ਚਾਰੇ ਪਦਾਰਥ ਮਿਲ ਜਾਂਦੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆ ਕਾਮ ਕ੍ਰੋਧ ਅਹੰਕਾਰ ਨਿਵਾਰਾ ਹੈ ਗੁਰ ਕੇ ਸ਼ਬਦ ਸੁਸਮਝ ਪੜੀ ਕਾਮਨਾ ਇੱਛਾਵਾਂ ਕ੍ਰੋਧ ਰੁਕਾਰ ਇਹਨਾਂ ਤੋਂ ਇਹਨਾਂ ਨੂੰ ਖਤਮ ਕਰ ਲਵੇ ਰਿਵਾਰਡ ਕਰ ਲਵੇ ਖੜਾ ਛੁਡਾ ਲਵੇ ਇਹਨਾਂ ਨੂੰ ਦੂਰ ਕਰ ਦੇਵੇ ਕਾਦਰ ਕਾਦਰ ਦਾ ਗੁਰ ਕਾ ਸ਼ਬਦ ਤੋਂ ਸਮਝ ਪਰੇ ਜਾਂ ਗੁਰਬਾਣੀ ਨਾਲੇ ਦੂਰ ਹੋ ਜਾਂਦੇ ਇਹ ਤਾਂ ਗੁਰਬਾਣੀ ਨਾਲੇ ਦੂਰ ਹੋ ਜਾਂਦੇ ਗੁਰੂ ਦੇ ਉਪਦੇਸ਼ ਜਦੋਂ ਗੁਰੂ ਦੇ ਸ਼ਬਦ ਦੀ ਸਮਝ ਪੈਣੀ ਇਹਨਾਂ ਗੁਰਬਾਣੀ ਦੀ ਇਹ ਦੂਰ ਹੋ ਜਾਂਦੇ ਸਿੱਖਾਂ ਦੇ ਦੂਰ ਕਿਉਂ ਨਹੀਂ ਹੁੰਦੇ ਜੀ ਸਮਝ ਨਹੀਂ ਹੈ ਗੁਰਬਾਣੀ ਦੀ ਜਿੱਦਣ ਸਮਝ ਆਉਣੀ ਹੈ ਤਾਂ ਦੂਰ ਹੋ ਜਾਣੇ ਨੇ ਗੁਰ ਕੈ ਸ਼ਬਦ ਸੋ ਸਮਝ ਉਹਨਾਂ ਨੇ ਕਾਮ ਕ੍ਰੋਧ ਹੰਕਾਰਾਂ ਦਾ ਹੰਕਾਰ ਦਾ ਨਿਵਾਰਨ ਕੀਤਾ ਜਿਹਨਾਂ ਨੂੰ ਗੁਰੂ ਉਪਦੇਸ਼ ਦੀ ਗੁਰ ਕੈ ਉਪਦੇਸ਼ ਦੀ ਸਮਝ ਪੈ ਜਾਂਦੀ ਹੈ ਗੁਰ ਕੈ ਉਪਦੇਸ਼ ਦੀ ਸਮਝ ਪੈਣ ਨਾਲ ਇਹ ਗੱਲਾਂ ਹੋਣੀਆਂ ਨੇ ਗੁਰਬਾਣੀ ਨੂੰ ਮੱਥਾ ਟੇਕਣਾ ਨਹੀਂ ਹੋਣੀ ਹੋਰ ਜੋ ਮਰਜ਼ੀ ਕਰ ਲੋ ਨਹੀਂ ਹੋਣੀ ਜੋ ਗੁਰਬਾਣੀ 'ਚ ਲਿਖਿਆ ਹੋਇਆ ਐਵੇਂ ਹੀ ਬਸਲਾ ਹਲ ਹੋਣਾ ਵਰਤਣਾ ਨਹੀਂ ਅਸੀਂ ਇਹਨੂੰ ਛੱਡ ਕੇ ਆਪਣੀ ਮਰਜ਼ੀ ਨਾਲ ਹੋਰ ਕਿਸੇ ਚੀਜ਼ ਨਾਲ ਜਾਉਂਦੇ ਮਸਲਾ ਵੀ ਹੱਲ ਹੋ ਜਾਵੇ ਗੁਰਬਾਣੀ ਬਣਣੀ ਇਹ ਨਹੀਂ ਹੋਣਾ ਖਿੰਤਾ ਝੋਲੀ ਭਾਰਤਪੁਰ ਰਹਾ ਨਾਨਕ ਤਾਰੈ ਏਕ ਹਰੀ ਖਿੱਤਾ ਝੋਲੀ ਭਰਪੂਰ ਰਹਿ ਖਿੱਤਾ ਕੀ ਹੈ ਉੱਪਰ ਕਪੜਾ ਲਿਆ ਉਹ ਸਰਵ ਵਿਆਪੀ ਹੈ ਉਹ ਸਭ ਦੇ ਉੱਪਰ ਉਹਦਾ ਹੱਥ ਹੈ ਛਤਰ ਛਾਇਆ ਹੈ ਉਹ ਹੀ ਖਿੱਤਾ ਮੇਰੀ ਤਾਂ ਫਿਰ ਸਾਰਿਆਂ ਨੂੰ ਭਰ ਕੇ ਪੂਰਾ ਕਰ ਰਿਹਾ ਅਕਲ ਦੇ ਰਿਹਾ ਸਾਰਿਆਂ ਨੂੰ ਜਿਹਦੀ ਕਮੀਆਂ ਦੂਰ ਕਰ ਰਿਹਾ ਇਹ ਝੋਲੀ ਹੈ ਚੋਲੇ ਦੀ ਕੀ ਪਾਉਣਾ ਗੋਲ ਦੀ ਕੀ ਪਾਉਣਾ ਗਿਆਨ ਪਾਉਣਾ ਉਹ ਫਾਇਰ ਰਿਹਾ ਗਿਆਨ ਜੇ ਕੁਦਰਤ ਨੂੰ ਸਮਝਣ ਲੱਗੀ ਹੈ ਤਾਂ ਗਿਆਨ ਆਪੇ ਹੀ ਪਈ ਜਾਂਦਾ ਜੇ ਪਹਾੜੇ ਨੂੰ ਮੰਨਣ ਲੱਗੀ ਹੈ ਪਹਾੜੇ ਨੂੰ ਸਮਝਣ ਲੱਗੀ ਹੈ ਗਿਆਨ ਹੈ ਪੈਂਦਾ ਕਿ ਹੋਰ ਕੀ ਪੈਂਦਾ ਕੁਦਰਤ ਨੂੰ ਸਮਝਣ ਲੱਗੀ ਹੈ ਗਿਆਨ ਆਪੇ ਪਈ ਜਾਂਦਾ ਕੁਦਰਤ ਗਿਆਨ ਦਾ ਹੀ ਸਾਧਨ ਹੈ ਹੋਰ ਕੁਦਰਤ ਹੈ ਕੀ ਸੰਸਾਰ ਦੀ ਰਚਨਾ ਕੁਦਰਤ ਨੇ ਕੀਤੀ ਹੈ ਇਹ ਜਦੀ ਖੋਜ ਕਰ ਰਹੇ ਨੇ ਸਾਰੀ ਦੁਨੀਆ ਇਹ ਗਿਆਨ ਗਿਆਨ ਇਹ ਜਾਪੀ ਪਈ ਜਾਂਦਾ ਦੀ ਝੋਲੀ ਤਾਂ ਸਰੀਰ ਦੀ ਝੋਲੀ ਹੈ ਲੈ ਦੀ ਆਟਾ ਜਿਹੜਾ ਪਾਉਣਾ ਮਿੱਠਾ ਗੋਲ ਵਗੈਰਾ ਪਾਉਣਾ ਉਹ ਤਾਂ ਸਰੀਰ ਨੇ ਖਾ ਲੈਣਾ ਅੰਤਰਾਤਮਾ ਦੀ ਝੋਲੀ ਜਿਹੜੀ ਹੈ ਅੰਤਰਾਤਮਾ ਦੀ ਝੋਲੀ ਹੈ ਹਿਰਦਾ ਹਿਰਦਾ ਕਿੱਡਾ ਆ ਜਿੰਨੀ ਖਾਲੀ ਜਗ੍ਹਾ ਨਾ ਸਾਰੀ ਜਿੱਥੇ ਤੱਕ ਰਚਨ ਬਰਪੰਡ ਜੋ ਪਰ ਬਰਪੰਡ ਪਿੰਡ ਸੋ ਜਾਣ ਭਜਨਾ ਬਰਪੰਡਾ ਇਹ ਜ਼ਰਾ ਢੱਡ ਇਹ ਮਨ ਦਾ ਪੇਟ ਹੈ ਮਨ ਦੇ ਅੰਦਰ ਅੰਦਰ ਇੰਨਾ ਕੁਛ ਹੈ ਇਹ ਸਾਰੇ ਗਿਆਨ ਭਰ ਲੈ ਭਰਿਆ ਹੋਇਆ ਕੀ ਹੈ ਸਾਰੇ ਪਦਾਰਥ ਭਰਨਾ ਚਾਹੁੰਦਾ ਸਾਰਾ ਸੰਸਾਰ ਮੇਰਾ ਹੋ ਜਵੇ ਗਿਆਨ ਭਰ ਲੈ ਸੰਸਾਰ ਦਾ ਫਿਰ ਤੇਰਾ ਹੀ ਹੈ ਇਹ ਸੰਸਾਰ ਨਾ ਪਰ ਸੰਸਾਰ ਦਾ ਗਿਆਨ ਭਰ ਨਾਨਕ ਤਾਰਾ ਏਕ ਹਰੀ ਨਾਨਕ ਤਾਰਾ ਏਕ ਹਰੀ ਬਸ ਇੱਕ ਹਰੀ ਹੈ ਜਿਹੜਾ ਫਿਰ ਹਰੀ ਕੌਣ ਹੈ ਹਰੀ ਹੁਕਮ ਹੁਕਮ ਵੀ ਹਰੀ ਹੈ ਇੱਕ ਹਰੀ ਹੁਕਮ ਅਨੇਕ ਹਰੀ ਵੀ ਹੈ ਅਨੇਕ ਹਰੀ ਸਾਰਿਆਂ 'ਚ ਘਟ ਘਟ ਮੈਂ ਹਰਜੂ ਉਹ ਅਨੇਕ ਹਰੀ ਹੈ ਹੁਕਮ ਤੇ ਆ ਕੇ ਇੱਕ ਹਰੀ ਹੈ ਹੁਕਮ ਸੱਤਰ ਹੁਕਮ ਹੈ ਉਹਨਾਂ ਚਿਰ ਜਨਾ ਚਿਰ ਹਰਾ ਰਹਿੰਦਾ ਸਰੀਰ ਜਾਂ ਹੁਕਮ ਨਹੀਂ ਹੁੰਦਾ ਹਰੀਆ ਸਰੀਰ ਅਲੱਗ ਹੋ ਜਾਂਦਾ ਵਾਇਆ ਨੂੰ ਹਰਾ ਕਰਨ ਦਾ ਸੋਕੇ ਕਾਸ਼ਟ ਹਰਿਆ ਹੁਕਮ ਨਾਲ ਹੁੰਦੇ ਜਪਣ ਵਾਲਾ ਹੁਕਮ ਸਾਚਾ ਸਾਹਿਬ ਸਾਚੀ ਨਹੀਂ ਕਹਿ ਗੁਰ ਕੀ ਬਾਤ ਖਰੀ ਸਾਚਾ ਸਾਹਿਬ ਸਾਚੀ ਨਹੀਂ ਸਾਹਿਬ ਸੱਚ ਹੈ ਉਹਦਾ ਨਾਮ ਵੀ ਸੱਚ ਹੈ ਉਹਦਾ ਇਨਸਾਫ ਵੀ ਸੱਚ ਹੈ ਨਿਓ ਨਿਓ ਨਹੀਂ ਨਾ ਤਾਂ ਨਿਓ ਇਨਸਾਫ ਗਲਤ ਇਨਸਾਫ ਨਹੀਂ ਹੁੰਦਾ ਉਥੇ ਰਾਜਾ ਉਹਦਾ ਨਿਓ ਵੀ ਸੱਚ ਹੈ ਹੱਕੋ ਹੱਕ ਸੱਚੋ ਹੀ ਸੱਚ ਨਿਬੜਾ ਤੇ ਸੱਚੋ ਹੀ ਸੱਚ ਚੁੜ ਵਕ ਕੱਢੇ ਜਨਵਾਲ ਐਤੇ ਸੱਚੋ ਸੱਚ ਨਹੀਂ ਹੋ ਸਕਦਾ ਕਿਉਂਕਿ ਇੱਥੇ ਦੁਨੀਆ ਹੀ ਝੂੜਦੀ ਹੈ ਇੱਥੇ ਹਾਰੇ ਝੂੜ ਸੱਚ ਦੀਆਂ ਲੋਕ ਗੱਲਾਂ ਕਰਦੇ ਨੇ ਸੱਚ ਦਾ ਗਿਆਨ ਜੇ ਜਿਹਨੂੰ ਸੱਚ ਦਾ ਗਿਆਨ ਹੈ ਨਹੀਂ ਹੈ ਸੱਚ ਦੀਆਂ ਗੱਲਾਂ ਕਰੀ ਜਾਵੇ ਸੱਚ ਤੱਕ ਦੁਨੀਆ ਪਹੁੰਚਦੂ ਹੋ ਨਹੀਂ ਸਕਦਾ ਜਿੱਦਾਂ ਸੱਚ ਤੱਕ ਪਹੁੰਚਣਾ ਉਦੋਂ ਦੁਨੀਆ ਨੇ ਖਤਮ ਹੋ ਜਾਣਾ ਜਿਹੜਾ ਸੱਚ ਤੱਕ ਪਹੁੰਚ ਗਿਆ ਉਹ ਦੁਨੀਆ ਛੱਡ ਗਿਆ ਖਤਮ ਸੰਸਾਰ ਨੂੰ ਦਾ ਕੋਈ ਸਬੂਤ ਨਹੀਂ ਸੰਸਾਰ ਝੂਠ ਹੈ ਸੰਸਾਰ ਤੋਂ ਪਰੇ ਸੱਚ ਹੈ ਸੱਚ ਨੇ ਸੰਸਾਰ ਪੈਦਾ ਕੀਤਾ ਸੰਸਾਰ ਦਾ ਝੂਠਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਹੈ ਸੱਚ ਦਾ ਜਿਉਂ-ਜਿਉਂ ਪਤਾ ਲੱਗਣਾ ਤੇ ਉਦੋਂ ਸੰਸਾਰ ਚੋਂ ਬਾਹਰ ਨਿਕਲੀ ਜਾਣਾ ਸੰਸਾਰ ਤੋਂ ਕਿਨਾਰਾ ਕਰੀ ਜਾਣਾ ਜਿਹੜੇ ਸੱਚ ਦੇ ਗਿਆਤਾ ਹੋ ਜਾਂਦੇ ਸੱਚ ਦਾ ਗਿਆਨੀ ਹੋਣਾ ਆਤਮ ਗਿਆਨੀ ਹੋਣਾ ਇਹ ਸੱਚ ਸਰੂਪ ਹੈ ਜਿਹੜੇ ਆਤਮਾ ਦੇ ਗਿਆਨ ਆਤਮਾ ਦੇ ਗਿਆਨੀ ਹੋ ਜਾਂਦੇ ਨੇ ਆਤਮਾ ਨੂੰ ਜਾਣ ਲੈਂਦੇ ਨੇ ਸਾਰੇ ਆਦਮੀ ਨਹੀਂ ਰਹਿੰਦੇ ਫਿਰ ਜਿੰਨੀ ਆਤਮ ਜਾਣਿਆ ਪਰਮ ਆਤਮ ਸੋਈ ਸੰਸਾਰੀ ਹੁੰਦੇ ਹੀ ਸੰਸਾਰ ਦੇ ਵਿੱਚ ਰਹਿੰਦੇ ਵੀ ਸੰਸਾਰੀ ਨਹੀਂ ਹੁੰਦੇ ਦੁਨੀਆ ਨੂੰ ਸੰਸਾਰੀ ਲੱਗਦੇ ਹੋਣ ਅਲੱਗ ਗੱਲ ਹੈ ਪਰ ਉਹ ਸੰਸਾਰੀ ਨਹੀਂ ਹੁੰਦੇ ਹਰ ਕਾ ਸੇਵਕ ਸੋ ਹਰ ਜਿਹਾ ਭੇਦਨ ਨਾ ਜਾਣੋ ਮਾਨਸ ਦੇਹਾ ਉਰਕਾ ਦੇਹੀ ਕਰਕੇ ਜੇ ਹੋ ਹੋਰ ਵੀ ਉਸ ਵੇਲੇ ਜਿਉਂਦੇ ਹੋ ਤਾਂ ਉਹਦੀ ਦੇਹ ਕਰਕੇ ਉਹਦਾ ਭੇਦ ਨਹੀਂ ਲੈਣਾ ਚਾਹੀਦਾ ਪਰ ਵਿਦਵਾਨਾਂ ਦੇ ਗਲੇ ਤੋਂ ਥੱਲੇ ਗੱਲ ਨਹੀਂ ਉਤਰ ਸਕਦੀ ਇਹ ਗੱਲਾਂ ਵਿਦਵਾਨਾਂ ਦੇ ਗਲੇ ਤੋਂ ਥੱਲੇ ਉਤਰ ਜਾਣ ਗੁਰਮੁਖਾਂ ਦੇ ਗਲੇ ਤੋਂ ਥੱਲੇ ਉਤਰ ਜਾਣ ਇਹ ਨਹੀਂ ਹੋ ਸਕਦਾ ਗੁਰਮੁਖਾਂ ਦੇ ਗਲੇ ਤੋਂ ਥੱਲੇ ਉਤਰੂਗੀ ਇਹ ਗੱਲ ਜਿੰਨਾ ਚਿਰ ਇਹ ਗੱਲ ਗਲੇ ਤੋਂ ਥੱਲੇ ਨਹੀਂ ਉਤਰਦੀ ਉਹਨਾਂ ਚਿਰ ਗੁਰਬਾਣੀ ਦੀ ਸੋਝੀ ਨਹੀਂ ਆ ਸਕਦੀ ਗੁਰਬਾਣੀ ਨੂੰ ਅਰਥ ਆਇਆ ਨਹੀਂ ਸਕਦਾ ਇਸ ਕਰਕੇ ਗੁਰਬਾਣੀ ਨੂੰ ਅਥਾਉਣਾ ਗੁਰਮੁਖਾਂ ਦੇ ਹਿੱਸੇ ਵਿੱਚ ਆਇਆ ਗੁਰਬਾਣੀ ਦੀ ਹਰ ਗੱਲ ਉਹਨਾਂ ਦੇ ਗਲੇ ਉਤਰਦੀ ਹੈ ਵਿਦਵਾਨਾਂ ਦੇ ਗਲੇ ਕਿਵੇਂ ਉਤਰ ਜੂ ਇਹ ਗੱਲ ਵਿਦਵਾਨ ਦਿਮਾਗ 'ਚ ਰਹਿੰਦੇ ਨੇ ਦਿਮਾਗ ਆਪਣਾ ਕਦੇ ਨਹੀਂ ਛੱਡਦੇ ਉਹਨਾਂ ਦੀ ਆਪਣੀ ਸੋਚ ਹੁੰਦੀ ਹੈ ਜਿੱਦਾਂ ਚ ਸੋਚ ਆਪਣੀ ਹੈ ਉਹਨਾਂ ਜੇ ਦੁਨੀਆ ਵੀ ਉਹਨਾਂ ਦੀ ਆਪਣੀ ਹੈ ਜਿੰਨਾ ਚਿਰ ਦੁਨੀਆ ਆਪਣੀਆਂ ਉਹਨਾਂ ਚਿਰ ਦੁਦੀ ਦੁਨੀਦਾਰ ਨੇ ਸਾਰੇ ਵੱਡਾ ਹੋਇਆ ਦੁਦੀਦਾਰ ਗਲ ਸੰਗਲ ਘੱਟ ਚਲਾਇਆ ਜਿਹੜੇ ਦੁਨੀਦਾਰ ਨੇ ਉਹਨਾਂ ਨਾਲ ਇਹੀ ਹੋਊਗਾ ਗਲ ਸੰਗਲ ਘੱਟ ਚਲਾਇਆ ਅਕੇ ਕਰਨੀ ਕੀਰਤ ਬਾਚੀ ਹੈ ਪਹਿ ਲੇਖਾ ਕਰ ਸਮਝਾਇਆ ਥੌਨ ਉੜਿਆ ਨਹੀਂ ਮਨ ਅੰਧੇ ਜਨਮ ਹੋਇਆ ਪਰ ਅੰਧੇ ਜਨਮ ਅੰਨਾ ਹੋ ਕੇ ਜਦੋਂ ਮਨ ਰਹਿੰਦਾ ਨਾ ਅੰਦੀ ਕਬੀ ਅੰਧ ਮਨ ਮਨ ਅੰਧੇ ਤਨ ਅੰਧ ਜੇ ਮਨ ਅੰਨਾ ਹੈ ਤਾਂ ਅੱਖਾਂ ਹੁੰਦੀਆਂ ਹੋਈਆਂ ਵੀ ਇਹ ਵਾਲੀਆਂ ਨਹੀਂ ਅੱਖਾਂ ਹੁੰਦੀਆਂ ਹੋਈਆਂ ਵੀ ਨੇ ਜੇ ਮਨ ਅੰਧਾ ਵਿਦਵਾਨਾਂ ਦੇ ਮਨ ਅੰਨੇ ਨੇ ਸੋਚ ਅਧੀਰ ਆਪਣੀ ਸੋਚ ਹੈ ਆਪਣੀ ਸੋਚ ਨਾ ਜਰਾ ਉਹਨਾਂ ਚ ਅੰਨੀ ਸੋਚ ਹੈ ਨਿਰਾਕਾਰ ਨੂੰ ਨਹੀਂ ਦੇਖ ਸਕਦੀ ਨਿਰਾਕਾਰ ਨੂੰ ਨਹੀਂ ਸਮਝ ਸਕਦੀ ਸੱਚਾ ਸਾਹਿਬ ਸਾਚੀ ਨਹੀਂ ਪਰਖੇ ਗੁਰ ਕੀ ਬਾਤ ਖਰੀ ਸੱਚਾ ਸਾਹਿਬ ਸਾਚੀ ਨਹੀਂ ਸਾਹਿਬ ਸੱਚਾ ਨਾਮ ਦਾ ਸੱਚਾ ਇਸ ਕਰਕੇ ਜੋ ਗੁਰਬਾਣੀ ਕਹੀ ਗਈ ਹੈ ਉਹਦਾ ਇਹੀ ਉਹਦਾ ਨਿਯਮ ਹੈ ਨਿਯਮ ਹੈ ਗੁਰਬਾਣੀ ਹੁਕਮ ਹੁਕਮ ਕੀ ਹੁੰਦਾ ਨਿਉ ਹੁੰਦਾ ਜਦ ਜੱਜ ਨਿਯਮ ਕਰਦਾ ਹੁਕਮ ਸੁਣਾਉਂਦਾ ਹੁਕਮ ਸੁਣਾਉਂਦਾ ਇਨਸਾਫ ਕਰਦਾ ਗੱਲ ਇੱਕੋ ਹੀ ਹੈ ਸੱਚੇ ਨਹੀਂ ਪਰਖ ਹੈ ਗੁਰ ਕੀ ਬਾਤ ਖਰੀ ਗੁਰਬਾਣੀ ਨੂੰ ਪਰਖੋ ਖਰੀ ਹੈ ਖੋਟੀ ਹੈ ਪਰਖ ਕੇ ਦੇਖੋ ਜਿਹਨੇ ਪਰਖੀ ਹੋਈ ਨਹੀਂ ਪਹਿਲਾਂ ਕਹਿੰਦੇ ਜੀ ਇਹ ਤਾਂ ਪੋਸੀਬਲ ਹੀ ਨਹੀਂ ਪਰਖ ਕੇ ਦੇਖੋ ਫਿਰ ਪਤਾ ਲੱਗੂ ਪਰਖ ਕੇ ਦੇਖੋ ਫਿਰ ਪਤਾ ਲੱਗ ਜੂ ਖਰੀ ਹੋਤੀ ਦਾ ਹੁੰਦੋ ਖੱਪਰ ਪੰਜ ਭੂ ਟੋਪੀ ਸੱਚਾ ਗੁਰੂ ਕਹਿ ਸਕਦਾ ਪਰਖਿਆ ਗੁਰ ਕੀ ਬਾਤ ਖਰੀ ਝੂਠਾ ਗੁਰੂ ਕਦੇ ਨਹੀਂ ਕਹਿ ਸਕਦਾ ਪਰਖਿਆ ਗੁਰ ਕੀ ਬਾਤ ਖਰੀ ਝੂਠੇ ਕਦੇ ਨਹੀਂ ਕਹਿੰਦੇ ਮੇਰੀ ਗੱਲ ਨੂੰ ਪਰਖੋ ਜਿਹਨਾਂ ਕੋ ਜਾਲੀ ਮਾਲ ਹੈ ਨਾ ਜਾਲੀ ਜਾਲੀ ਬਿਸਕੁਟ ਦੇ ਰਿਹਾ ਸੋਨੇ ਦੇ ਉਹ ਰੇਟ ਤਾਂ ਘੱਟ ਲਾ ਲੂਗਾ ਪਰ ਇਹ ਨਹੀਂ ਕਹਿ ਸਕਦਾ ਵੀ ਤੂੰ ਜਾ ਜਾ ਕੇ ਸੜਿਆਲ ਦੇ ਪਰਖਾ ਲਿਆ ਰੇਟ ਤਾਂ ਚਾਹੇ ਅੱਡ ਮੁੱਲ ਤੇ ਦੇ ਦੇ ਉਹਨੂੰ ਪਤਾ ਮੇਰਾ ਤਾਂ ਪਿੱਤਲੇ ਪਰਖਣ ਨੂੰ ਨਹੀਂ ਕਹਿ ਸਕਦੇ ਇਸ ਕਰਕੇ ਕੋਈ ਧਰਮ ਪਰਖਣ ਨੂੰ ਨਹੀਂ ਕਹਿ ਰਿਹਾ ਸਵਾਏ ਗੁਰਬਾਣੀ ਤੇ ਦੂਏ ਧਰਮ ਆਮ ਤੌਰ ਤੇ ਕੀ ਕਹਿੰਦੇ ਨੇ ਕਿਸੇ ਨਾਲ ਗੱਲ ਨਹੀਂ ਕਰਨੀ ਕਿਸੇ ਕੋਲ ਬੈਠਣਾ ਨਹੀਂ ਕਿਸੇ ਨੂੰ ਨਾਮ ਦੱਸਣਾ ਨਹੀਂ ਜੇ ਦੱਸ ਦਿੱਤਾ ਤੁਹਾਡੇ ਕੋਲ ਰਹਿਣਾ ਨਹੀਂ ਪਰਖਣ ਤੇ ਡਰਦੇ ਨੇ ਕਿਉਂਕਿ ਝੂਠ ਹੈ ਜਲਦੀ ਹੈ ਜਾਲੀ ਵਾਲੇ ਨਹੀਂ ਪਰਖਣ ਦੀ ਗੱਲ ਕਰਨਗੇ ਵੈਗਰੂ ਵੈਗਰੂ ਵਾਲੇ ਪਰਖਣ ਦੀ ਗੱਲ ਜੇ ਕਰਨ ਜੋ ਗੁਰਬਾਣੀ ਦੇ ਨਾਮ ਦੇ ਦੱਸਿਆ ਹੈ ਜਿਹਨੂੰ ਨਾਮ ਮਿਲ ਜਾਂਦਾ ਕੀ ਉਹਨੂੰ ਹੋ ਜਾਂਦੀ ਅਵਸਥਾ ਉਹਦੀ ਕੀ ਹੋ ਜਾਂਦੀ ਹੈ ਜੇ ਪਰਖ ਕੇ ਦੇਖੀਏ ਤਾਂ ਨਾਮ ਖੋਟਾ ਹੋ ਨਾਨਕ ਨਾਮ ਮਿਲੇ ਤਾਂ ਜੀਵਾਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਜਿਉਂਦੇ ਹੋ ਮਰੇ ਕਰਤੇ ਜੇ ਜਿਉਂਦੇ ਹੋ ਮਰੇ ਕਿਵੇਂ ਸੀ ਪਹਿਲਾਂ ਮਰਨਾ ਹੀ ਦੱਸ ਦੋ ਮਰੀ ਦਾ ਕਿਵੇਂ ਸ਼ਬਦ ਮਰਿਆ ਮਰਿਆ ਫਿਰ ਜੀਵ ਜਦ ਤੁਹਾਨੂੰ ਮਰਦਾ ਹੀ ਨਹੀਂ ਪਤਾ ਮਰੇ ਹੀ ਨਹੀਂ ਤਾਂ ਜਿਉਂਦੇ ਕਿਵੇਂ ਹੋ ਕੇ ਨਾਮ ਨਾਲ ਇਹ ਤਾਂ ਮਰਨ ਦਾ ਪਤਾ ਨਹੀਂ ਬਰੇ ਹੈ ਨਹੀਂ ਜਿਉਂਦੇ ਹੋਣ ਦੀ ਗੱਲ ਕਰਨਾ ਕਿ ਪਹਿਲਾਂ ਸ਼ਬਦ ਮਰਾ ਮਰੈ ਫੁੱਟ ਜੀਵੈ ਤਾਂ ਫਿਰ ਮਰਨਾ ਨਾ ਉਹ ਨਾਮਰਾ ਤਾਂ ਜਿਉਂਦਾ ਹੁੰਦਾ ਨਾਮ ਤਾਂ ਤੁਰਕੀ ਬਣੀ ਹੈ ਜਿਹੜਾ ਗੁਰਬਾਣੀ ਮੈਂ ਨਾਮ ਸਮਾਇਆ ਨਾ ਗੁਰਬਾਣੀ ਮੈਂ ਗਿਆਨ ਸਮਾਇਆ ਤਤ ਗਿਆਨ ਸਮਾਇਆ ਤਤ ਨਹੀਂ ਸੁਣਿਆ ਦੋ ਕਿਸਮ ਦਾ ਨਾਮ ਹੈ ਕਿ ਤਤ ਹੁੰਦਾ ਨਾ ਇੱਕ ਨਾਮ ਤਤ ਸਭ ਹੀ ਸਭ ਆਊਗਾ ਇੱਕ ਨਾਮ ਤਤ ਗਿਆਨ ਹੁੰਦਾ ਤਤ ਨਹੀਂ ਹੁੰਦਾ ਤਤ ਦਾ ਗਿਆਨ ਹੁੰਦਾ ਇਸ ਤਤ ਵਸਤੂ ਦਾ ਗਿਆਨ ਹੈ ਗੁਰਬਾਣੀ ਦੀ ਤਤ ਨਹੀਂ ਹੈ ਵਿੱਚ ਤਤ ਚੇਤਨ ਹੁੰਦਾ ਤਤ ਦਾ ਜੀਵ ਆਪ ਹੈ ਜਿਹੜਾ ਪੜ ਰਿਹਾ ਉਹ ਤਤ ਹੈ ਜਿਹੜਾ ਪੜ ਰਿਹਾ ਹੈ ਸੁਣ ਰਿਹਾ ਹੈ ਸਮਝ ਰਿਹਾ ਉਹ ਤਤ ਹੈ ਜੋ ਸਮਝ ਰਿਹਾ ਉਹ ਇਹਦਾ ਹੀ ਗਿਆਨ ਹੈ ਤਤ ਦਾ ਇਹ ਆਪ ਤਤ ਹੈ ਇਹਦਾ ਹੀ ਗਿਆਨ ਹੈ ਆਤਮ ਗਿਆਨ ਹੈ ਤੈਨੂੰ ਤੇਰਾ ਹੀ ਗਿਆਨ ਸਮਝਾਇਆ ਬਾਣੀ ਚ ਗੁਰਬਾਣੀ ਅਸਲੀ ਵਸਤੂ ਤਤ ਹੈ ਜਿਹਨੂੰ ਸਮਝਾਇਆ ਗਿਆ ਗੁਰਬਾਣੀ ਚ ਇਸ ਕਰਕੇ ਵੇਦ ਬੜਾ ਕਿ ਜਹਾਂ ਤੇ ਆਇਆ ਕਿਹਾ ਕਬੀਰ ਨੇ ਆਇਆ ਕਿ ਤਾਂ ਤਤ ਕੋਲੋਂ ਹੈ ਇਹ ਕੀ ਹੈ ਤਤ ਗਿਆਨ ਵਿਸ਼ ਬੜਾ ਵਿਛੜੋ ਬੜੀ ਹੈ ਜੇ ਵਿਰਜਾ ਤਾਂ ਸ਼ੌਕ ਜੇ ਵਿਰਜਾ ਨਹੀਂ ਸ਼ੌਕ ਕਿੱਥੋਂ ਹੋਊਗੀ ਸ਼ੌਕ ਤੋਂ ਜੇ ਵਿਰਜੇ ਨਹੀਂ ਹੈ ਤਤ ਗਿਆਨ ਤਾਂ ਪੈਦਾ ਹੁੰਦਾ ਹੁੰਦਾ ਤਤ ਤੋਂ ਪੈਦਾ ਹੁੰਦਾ ਜਿਹੜੀ ਚੀਜ਼ ਤੋਂ ਪੈਦਾ ਹੁੰਦੀ ਹੈ ਜੀ ਵੇਦ ਬੜਾ ਜਹਾਂ ਤੇ ਆਇਆ ਤੀਰਥ ਬੜਾ ਘਰ ਕਾ ਦਾਸ ਇਹਨਾਂ ਗੱਲਾਂ ਦੀ ਜਿੰਨਾ ਚਿਰ ਸਮਝ ਨਹੀਂ ਆਉਂਦੀ ਉਹਨਾਂ ਚਿਰ ਗੁਰਬਾਣੀ ਵਾਲੀ ਵੀ ਨਹੀਂ ਸਮਝ ਨਹੀਂ ਵੀ ਆ ਜੋ ਗੁਰਬਾਣੀ ਦੀ ਇਹ ਗੁਰਬਾਣੀ ਦੀ ਇਹ ਵੀ ਸੀ ਅੱਜ ਤਤ ਬੜਾ ਤਤ ਗਿਆਨ ਬੜਾ ਤੀਰਥ ਬੜਾ ਘਰ ਕਾ ਦਾਸ ਵੇਦ ਬੜਾ ਜਹਾਂ ਤੇ ਆਇਆ ਬ੍ਰਹਮਾ ਬੜਾ ਗਿਆਸ ਉਪਾਇਆ ਬ੍ਰਹਮਾ ਬੜਾ ਕਿ ਜਿਹਨੇ ਪੈਦਾ ਕੀਤਾ ਉਹੜਾ ਬੜਾ ਇਹਦਾ ਕਹਿੰਦੇ ਬ੍ਰਹਮਾ ਨੇ ਸ੍ਰਿਸ਼ਟੀ ਸਾਜੀ ਹੈ ਸਾਰੀ ਬ੍ਰਹਮਾ ਕਿਹਨੇ ਬਣਾਇਆ ਸੀ ਇਹ ਤਾਂ ਕਹਿੰਦੇ ਰਾਮ ਨੇ ਸੇਤੂ ਬਣਾਇਆ ਸੀ ਸਮੁੰਦਰ ਕਿਹਨੇ ਬਣਾਇਆ ਸੀ ਫਿਰ ਰਾਮ ਵੀ ਕਿਸੇ ਨੇ ਬਣਾਇਆ ਸੀ ਉਹ ਰਾਮ ਕਿਹਨੇ ਬਣਾਇਆ ਸੀ ਰਾਮ ਦਾ ਪਿਓ ਦਸ਼ਰਥ ਸੀ ਉਹ ਕਿਹਨੇ ਬਣਾਇਆ ਸੀ ਦਸ਼ਰਥ ਦਾ ਪਿਓ ਕਿਹਨੇ ਬਣਾਇਆ ਸੀ ਕਿੱਥੇ ਖੜੀ ਹੈ ਦੁਨੀਆ ਕਿੱਥੇ ਖੜੇ ਨੇ ਤਾਰੇ ਜਦੋਂ ਅਸੀਂ ਵਿਅਕਤੀ ਨੂੰ ਵੱਡਾ ਬਣਾਉਣ ਲੱਗ ਜਾਈਏ ਪਰਮੇਸ਼ਰ ਨੂੰ ਛੱਡ ਦਈਏ ਸਮਝੋ ਮੱਤ ਮਾਰੀ ਗਈ ਕਿਸੇ ਵਸਤੂ ਨੂੰ ਵੱਡਾ ਬਣਾਉਣ ਲੱਗ ਜਾਈਏ ਗੁਰਬਾਣੀ ਵਡਿਆਈ ਕਰਦੀ ਹੈ ਸੱਚਖੰਡ ਦੀ ਸੱਚ ਦੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਖੋਸੀ ਵੀ ਸੱਚ ਇਹ ਤਾਂ ਲਿਖੀ ਹੋਈ ਹੈ ਵਡਿਆਈ ਸੱਚ ਦੀ ਉਹ ਸੱਚ ਛੱਡਤਾ ਲਿਖਤ ਫੜ ਲਈ ਇਹ ਤਾਂ ਲਿਖਤ ਹੈ ਲਿਖਤ ਫੜ ਲਈ ਲਿਖਤ ਸੱਚੀ ਜਿਹੜੀ ਹੁੰਦੀ ਹੈ ਸੱਚੀ ਲਿਖਤ ਕਬਲ ਕਬਲ ਸੰਸਾਰ ਝੂਠੇ ਨਾਲੋਂ ਜ਼ਿਆਦਾ ਕੀਮਤੀ ਹੁੰਦੀ ਹੈ ਇਹ ਤਾਂ ਗੱਲ ਬੋਲਦੇ ਜਿੱਥੇ ਤੱਕ ਇੱਕ ਪਾਸੇ ਸਾਰਾ ਸੰਸਾਰ ਇੱਕ ਪਾਸੇ ਇਹ ਅੱਖਰਾਂ ਦੀ ਲਿਖਤ ਸੰਸਾਰ ਨੂੰ ਜ਼ਿਆਦਾ ਕੀਮਤੀ ਹੈ ਇਹ ਤਾਂ ਗੱਲ ਹੈ ਇਹ ਤਾਂ ਗੱਲ ਠੀਕ ਹੈ ਇੱਥੇ ਤੱਕ ਪਰ ਜਿਹਦੇ ਬਾਰੇ ਲਿਖਦਾ ਉਹ ਉਹ ਤਾਂ ਵੱਡਾ ਕੋਈ ਹਾਕਮ ਹੈ ਹੁਕਮ ਹੈ ਹੁਕਮ ਵੱਡਾ ਹਾਕਮ ਹੁਕਮ ਪਬਲਿਕ ਨਾਲੋਂ ਵੱਡਾ ਹੈ ਹਾਕਮ ਹੁਕਮ ਤੋਂ ਵੀ ਉੱਪਰ ਉਹ ਤਾਂ ਕੱਲ ਨੂੰ ਆਪਣਾ ਹੁਕਮ ਬਦਲ ਵੀ ਸਕਦਾ ਫਿਰ ਆਪਾਂ ਕੀ ਕਰਾਂਗੇ ਹੁਕਮ ਤਾਂ ਬਦਲਿਆ ਜਾ ਸਕਦਾ ਹੁਕਮ ਤਾਂ ਉਹਦੀ ਰਜ਼ਾ ਹੈ ਹੁਕਮ ਤਾਂ ਉਹਦੀ ਮਰਜ਼ੀ ਹੈ ਹੁਕਮ ਰਜ਼ਾਈ ਚੱਲਣਾ ਰਜ਼ਾਈ ਕੌਣ ਰਜ਼ਾ ਵਾਲਾ ਕੌਣ ਓਏ ਹੁਕਮ ਤਾਂ ਰਜ਼ਾ ਵਾਲੇ ਨਾਲ ਜੋੜਦਾ ਉਹਦੀ ਐਡਰੈਸ ਦੱਸਦਾ ਵੀ ਉੱਥੇ ਜਾਣਾ ਕੀ ਕਰਨਾ ਕੀ ਨਹੀਂ ਕਰਨਾ ਹਾਂ ਜਿੱਥੇ ਤੱਕ ਸੰਸਾਰ ਦੀ ਗੱਲ ਹੈ ਸੰਸਾਰ ਨਾਲ ਸਭ ਨੂੰ ਵੱਡੀ ਬਟ ਸੰਸਾਰ ਝੂਠਾ ਕੋਲ ਰਾਜਾ ਕੋਲ ਪ੍ਰਜਾ ਕੋਲ ਸਭ ਸੰਸਾਰ ਸੰਸਾਰ ਦਾ ਗਿਆਨ ਵੀ ਝੂਠਾ ਇਹ ਗਿਆਨ ਸੱਚ ਦਾ ਹੈ ਇਸ ਕਰਕੇ ਦੀ ਕੀਮਤ ਜ਼ਿਆਦਾ ਸੰਸਾਰ ਸਾਰੇ ਨੂੰ ਕੀਮਤ ਜ਼ਿਆਦਾ ਪਰ ਨਿਰਾਕਾਰ ਨੋ ਨਹੀਂ ਜ਼ਿਆਦਾ ਨਿਰਾਕਾਰ ਦਾ ਤਾਂ ਗਿਆਨ ਹੈ ਇਸ ਕਰਕੇ ਦੋ ਪ੍ਰਕਾਰ ਦਾ ਨਾਮ ਹੁੰਦਾ ਇੱਕ ਤਤ ਨਾਮ ਤਤ ਸਭ ਹੀ ਸਰ ਜਾਪਾ ਹੈ ਬਿਨ ਹੈ ਦੁਖ ਕਾਲ ਹੈ ਕਾਲ ਦਾ ਦੁਖ ਉਹ ਨਾਮ ਬਿਨਾਂ ਨਹੀਂ ਹਟਦਾ ਗੁਰਬਾਣੀ ਦਾ ਸਾਡੇ ਕੋਲ ਹੈ ਵੀ ਕਾਲ ਦਾ ਦੁੱਖ ਸਭ ਨੂੰ ਕੱਟ ਕੇ ਨਹੀਂ ਹੁੰਦਾ ਫਿਰ ਕਾਲ ਦਾ ਦੁੱਖ ਕਿਉਂ ਨਹੀਂ ਕੱਟ ਹੁੰਦਾ ਗੁਰਬਾਣੀ ਨਾਲ ਸਾਡੇ ਕੋਲ ਸਾਰਿਆਂ ਕੋਲ ਬਿਨਾਂ ਆਵੇ ਦੁੱਖ ਕਾਲ ਸੰਤਾਪਾ ਕਾਲ ਦਾ ਦੁੱਖ ਨਾਮ ਤੇ ਬਿਨਾਂ ਹੈ ਉਹ ਨਾਮ ਤਤ ਨਾਮ ਇਹ ਤਤ ਗਿਆਨ ਇਹ ਮਾਰਦਾ ਮਾਰਦਾ ਇਹ ਮਾਰਨ ਦੀ ਸ਼ਕਤੀ ਹੈ ਜਿਉਂਦਾ ਕਰਨ ਦੀ ਸ਼ਕਤੀ ਨਹੀਂ ਹੈ ਦੁਆਰਤਾ ਕੀ ਹੈ ਮਾਰਦਾ ਕੀ ਮਾਇਆ ਦੇ ਡੰਗ ਮਾਰਿਆ ਹੋਇਆ ਸਭ ਨੂੰ ਸਾਥ ਮਾਇਆ ਦੀ ਜ਼ਹਿਰ ਚੜੀ ਹੋਈ ਹੈ ਡੰਗ ਮਾਰਿਆ ਤੇ ਵੱਧ ਬਾਦਾ ਸਰਫੜੀ ਖਾਦਾ ਆਊਗਾ ਕਿ ਜਿਹੜਾ ਮਾਇਆ ਦਾ ਡੰਗ ਹੈ ਉਹ ਜ਼ਹਿਰ ਹੈ ਉਹਨੂੰ ਮਾਰਦਾ ਹੈ ਨਾ ਜ਼ਹਿਰ ਹੋ ਮਾਇਆ ਦੀ ਜ਼ਹਿਰ ਜਿਹੜੀ ਹੋਈ ਆ ਸਾਡੇ ਉਹਨੂੰ ਮਾਰਦਾ ਹੋਰ ਨਹੀਂ ਕਾ ਸਾਨੂੰ ਮਾਰਦਾ ਸਾਨੂੰ ਨਹੀਂ ਮਾਰਦਾ ਉਹ ਜ਼ਹਿਰ ਮਾਰਦਾ ਜ਼ਹਿਰ ਜਿਹੜੀ ਸਾਡੇ ਅੰਦਰ ਜ਼ਹਿਰ ਹੈ ਨਾ ਮਾਇਆ ਦੀ ਡੰਗ ਵਾਲੇ ਦੀ ਜ਼ਹਿਰ ਜਿਹੜੀ ਹੋਈ ਉਹਨੂੰ ਮਾਰਦਾ ਮਾਇਆ ਦਾ ਨਸ਼ਾ ਹੀ ਲਾਉਂਦਾ ਸੰਕਾਰ ਨੂੰ ਲਾਉਂਦਾ ਹੋਰ ਕੀ ਮਾਰਦਾ ਸ਼ੁੱਧ ਕਰਦਾ ਮਨ ਨੂੰ ਇੱਕ ਜਦੋਂ ਮਨ ਹੋ ਜਾਂਦਾ ਇੱਕ ਹੋ ਜਾਂਦਾ ਫਿਰ ਤੇ ਨੂੰ ਇੱਕ ਹੋ ਜਾਂਦਾ ਟਿਕ ਜਾਂਦਾ ਫਿਰ ਇੱਕ ਕੋਈ ਤਾਂ ਉਗਵਾ ਜਾਣਾ ਉਗਦਾ ਉਹਦੇ ਨਾਲ ਉਹ ਨਾਮ ਨਾਲ ਉਗਦਾ ਇੱਕ ਹੋ ਕੇ ਬਾਹਰ ਤਾਂ ਉਹਦੀ ਹੁੰਦੀ ਹੈ ਫਿਰ ਇੱਕ ਤਾਂ ਉਗਵਾ ਰੁੱਤੀ ਨੂੰ ਰੁੱਤ ਹੋਏ